ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਥ ਸਾਥ ਜਪ ਨੀਤ ਗੱਗਾ ਗੋਬਿੰਦ ਗੁਣ ਰਵੋ ਸਾਥ ਸਾਥ ਜਪ ਨੀਤ ਗੱਗਾ ਕਹਿੰਦਾ ਗੋਬਿੰਦ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨ ਕਰੋ ਉਹਨਾਂ ਚਾਹ ਕੋਲ ਮਿਲ ਜੋ ਗੋਬਿੰਦ ਦੇ ਗੁਣਾਂ ਦੇ ਵਿੱਚ ਜਿਵੇਂ ਦੁੱਧ ਚ ਪਾਣੀ ਕੋਲ ਜਾਂਦਾ ਤੂੰ ਤਾਂ ਪਾਣੀ ਹੈ ਗੋਬਿੰਦ ਦੇ ਗੁਣ ਦੁੱਧ ਨੇ ਜਦ ਤੂੰ ਵਿੱਚ ਵੜ ਗਿਆ ਤੂੰ ਦੁੱਧੇ ਹੀ ਵੜ ਜਾਣਾ ਰੰਗੇ ਬਦਲਣਾ ਕਹਾ ਬਸਾਸਾ ਦੇਗਾ ਬਿਰਮ ਨਾ ਕਰ ਮੀ ਕਹਿੰਦੇ ਦੇ ਦਾ ਕੀ ਭਰੋਸਾ ਕਿੰਨਾ ਜਰਾ ਦੇ ਦੇ ਹੁੰਦੇ ਹੀ ਮਿਲ ਸਕਦਾ ਬਾਕੀ ਫਿਰ ਨਹੀਂ ਤਾਂ ਮਿਲਦਾ ਜਿੰਨਾ ਜਿੰਨਾ ਸਰੀਰ ਉਹਨਾਂ ਜਿੰਨੇ ਮਿਲ ਸਕਦਾ ਬਿਰਮ ਨਾ ਕਰ ਹੋਮੀ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਬਿਲਮ ਨਹੀਂ ਕਰਨਾ ਚਾਹੀਦਾ ਬਿਲਮ ਨਾ ਕਰਿਓ ਵੀ ਫਿਰ ਮੇਰੇ ਵੀਤ ਬਿਲਮ ਨਾ ਦੇਖੋ ਵੀਤ ਕਹਿ ਗੁਰੂ ਨੇ ਜਿਹਨੂੰ ਅਸੀਂ ਗੁਰੂ ਕਹਿੰਦੇ ਵੀਤ ਕਹਿੰਦਾ ਸਰ ਵੀਤ ਬਰਾਬਰ ਤੇ ਨੂੰ ਕਹਿੰਦਾ ਗੁਰਬਾਣੀ ਦੀ ਉਚਾਰੀ ਮੈਂ ਸਮਝੀ ਅਸੀਂ ਬੰਨੀ ਬੈਠੇ ਵੀਤ ਕਿਹਾ ਹੈ ਨਾ ਕਰ ਹੁੰਦੀ ਵੀਤ ਮਿੱਤਰ ਤਾਂ ਬਰਾਬਰ ਦਾ ਹੁੰਦਾ ਆਈ ਇੱਕ ਪਿਤਾ ਇੱਕ ਸਿਆਮ ਮਾਰ ਖੜੀ ਇਹ ਰੀਏ ਵੀ ਕਿਤੇ ਗੁਰਮਾਨ ਨੇ ਕਹਿਤਾ ਇੱਕ ਪਿਤਾ ਇੱਕ ਸਿਆਮ ਮਾਰ ਦੂਰ ਫਿਰ ਜਾ ਕੇ ਤਾਂ ਮੈਂ ਗੁਰਮਾਨ ਦੂਜੇ ਲੱਗ ਇਹ ਇੱਕ ਵੇਰ ਗੁਰਬਾਣੀ ਕੋਈ ਗੱਲ ਰੱਖਦੀ ਤੁਰਤਾ ਇਹਦਾ ਤਾਂ ਅਸੀਂ ਹਿੰਦੂਆਂ ਦੀ ਮੱਤ ਲੈ ਲਈ ਹਿੰਦੂਆਂ ਦੇ ਵਿੱਚ ਗੁਰੂ ਚੇਲਾ ਸਾਡੇ ਤਾਂ ਹੈ ਨਹੀਂ ਬਈ ਗੁਰੂ ਚੇਲਾ ਹਿੰਦੂਆਂ ਜਾਇਆ ਉਹਨਾਂ ਦੇ ਕਹਣਾ ਚਾਹੁੰਦਾ ਤੇ ਕੌਣ ਗੁਰੂ ਕਹਿੰਦਾ ਸ਼ਬਦ ਗੁਰੂ ਸੁਰਤ ਜੇ ਉਹ ਕਹਣਾ ਚਾਹੁੰਦੇ ਤੇ ਕਿਹਦੇ ਵੀ ਦਾ ਨੋ ਲੈ ਦੂਗਾ ਉਹਨਾਂ ਕਹਿੰਦਾ ਸ਼ਬਦ ਗੁਰੂ ਸੁਰਤ ਜੇ ਉਹ ਸ਼ਬਦ ਗੁਰੂ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਸਭ ਉਹੀ ਚਾਰਨ ਕਰਦਾ 84 ਲੱਖ ਪੌੜੀ ਉਸ ਨੇ ਚੜਾਈ ਹੈ ਕੋਈ ਬੀਜ ਮੰਤਰ ਸਰਬ ਕੋ ਗਿਆਨ ਹੈ ਉਹ ਸ਼ਬਦ ਬੀਜ ਮੰਤਰ ਹੈ ਇਹ ਗੁਰਬਾਣੀ ਦਾ ਜੋ ਮੰਤਰ ਹੈ ਨਾ ਇਹ ਗੁਰਮੰਤਰ ਹੈ ਜੋ ਬਾਣੀ ਹੈ ਨਾ ਇਹਦਾ ਨਾਮ ਗੁਰਮੰਤਰ ਹੈ ਸਾਰੀ ਬਾਣੀ ਗੁਰਮੰਤਰ ਹੈ ਉਹ ਜਿਹੜੀ ਗੁਰਬਾਣੀ ਵੀ ਗੁਰਮੰਤਰ ਹੈ ਜੋ ਬਾਣੀ ਹੈ ਬਹੁ ਬਹੁ ਬਾਣੀ ਨਿਰੰਕਾਰ ਉਹ ਬੀਜ ਮੰਤਰ ਹੈ ਉਹ ਬੀਜ ਵਿੱਚ ਵੀ ਹੈ ਬੀਜ ਵਿੱਚ ਇਹ ਮੰਤਰ ਹੈ ਬੀਜ ਨੂੰ ਪਤਾ ਹੈ ਜੜ ਥੱਲੇ ਨੂੰ ਜਾਣੀ ਹੈ ਇਹਨੂੰ ਆਪਾਂ ਸੁਣਤਰ ਨਹੀਂ ਆਣਾ ਬੀਜ ਮੰਤਰ ਸਰਬ ਕੋ ਗਿਆਨ ਉਹ ਸਰਬ ਕੋ ਗਿਆਨ ਹੈ 84 ਲੱਖ ਜੋਨ ਨੂੰ ਗਿਆਨ ਹੈ ਉਹ ਬੀਜ ਮੰਤਰ ਹੈ ਜਿਹੜਾ ਬਿਨਾਂ ਕਰਨਾ ਦੇ ਸੁਣਨ ਵਾਲਾ ਸ਼ਬਦ ਹੈ ਉਹ ਬੀਜ ਮੰਤਰ ਹੈ ਇਹ ਗੁਰ ਮੰਤਰ ਹੈ ਗੁਰਮੰਤਰ ਹੈ ਬਾਣੀ ਉਹ ਬੀਜ ਮੰਤਰ ਉਸ ਮੰਤਰ ਤੋਂ ਇਹ ਬਾਣੀ ਪੈਦਾ ਹੁੰਦੀ ਹੈ ਉਸ ਬੀਜ ਤੋਂ ਇਹ ਗੁਰਬਾਣੀ ਪੈਦਾ ਹੁੰਦੀ ਹੈ ਗੁਰਬਾਣੀ ਦਾ ਇੱਕ ਭਾਸ਼ਾ ਹੈ ਸਾਡੀ ਬੀਜ ਮੰਤਰ ਨਹੀਂ ਕਿਸੇ ਭਾਸ਼ਾ 'ਚ ਬੀਜ ਮੰਤਰ ਦਾ ਸਭ ਜੁਨਾ ਨੂੰ ਉਹਦੇ ਉਹ ਤਾਂ ਬੀਜ ਮੰਤਰ ਕਿਸੇ ਖਾਸ ਭਾਸ਼ਾ 'ਚ ਨਹੀਂ ਹੁੰਦਾ ਸੰਸਾਰ ਦੀਆਂ ਕਿੰਨੀਆਂ ਭਾਸ਼ਾਵਾਂ ਨੇ ਬੀਜ ਮੰਤਰ ਉਹਦੇ ਵਿੱਚ ਅੰਤਰਾਤਮਾ ਦੀ ਆਵਾਜ਼ ਬੀਜ ਮੰਤਰ ਹੈ ਚਲੋ 1 ਮਿੰਟ ਵਾਸਤੇ ਅੰਤਰਾਤਮਾ ਦੀ ਆਵਾਜ਼ ਬੀਜ ਮੰਤਰ ਹੈ ਕੀ ਭਾਸ਼ਾ ਦੀ ਦੱਸੋ ਅੰਤਰਾਤਮਾ ਦੀ ਆਵਾਜ਼ ਦੀ ਕੀ ਭਾਸ਼ਾ ਅੰਗਰੇਜ਼ਾਂ ਦੇ ਵੀ ਹੋਈ ਹੈ ਅਰ ਦੇਸ਼ ਦੇ ਲੋਕ ਦੇਸ਼ਾਂ ਦੇ ਵਿੱਚ ਵੀ ਹੋਈ ਬੋਲੀ ਅੱਡ ਅੱਡ ਸਾਡੀ ਬੋਲੀ ਅੱਡ ਅੱਡ ਉਹਦੀ ਬੋਲੀ ਤਾਂ ਕੋਈ ਹੈ ਉਹ ਬੀਜ ਮੰਤਰ ਹੈ ਅੰਤਰਾਤਮਾ ਦੀ ਆਵਾਜ਼ ਹੈ ਨਹਿ ਬਾਰਕ ਨਹਿ ਜੋਬਨੋ ਨਹਿ ਬਿਰਦੀ ਕਛ ਬੰਦ ਨਹਿ ਬਾਰਕ ਨਹਿ ਜੋਬਨੋ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਾ ਬੁਝੀਏ ਜੋ ਆਏ ਪਰੇ ਜੰਮ ਫੰਦ ਇਹ ਪਤਾ ਨਹੀਂ ਬਾਰਕ ਅਵਸਥਾ ਦੇ ਵਿੱਚ ਵੀ ਮਰਦੇ ਨੇ ਬਹੁਤ ਬਾਰਕ ਅਵਸਥਾ ਜੀ ਵੀ ਆ ਸਕਦੀ ਹੈ ਬਹੁਤ ਜਵਾਨੀ ਵੀ ਆ ਜਾਂਦੀ ਹੈ ਜੋਬ ਨੂੰ ਬਹੁਤ ਗੱਡਰ ਵੀ ਆਉਂਦੀ ਹੈ ਤੇ ਥੋੜੀ ਕੀ ਗਰੰਟੀ ਹੈ ਤੁਹਾਨੂੰ ਕਦੋਂ ਆਉਗੀ ਰੱਬ ਪਰ ਪਤਾ ਹੀ ਨਹੀਂ ਕਦੋਂ ਹੈ ਉਹ ਬੇੜਾ ਨਾ ਬੁੱਝੀਏ ਉਹ ਬੇੜਾ ਤਾਂ ਕੋਈ ਕਿਸੇ ਨੂੰ ਪਤਾ ਨਹੀਂ ਹੈ ਜੇ ਆਏ ਪਰੇ ਜਮ ਬੰਦ ਜਾਂ ਜਮ ਦਾ ਬੰਦ ਆਪ ਪੈਰ ਇਸ ਕਰਕੇ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਹੋਵੋ ਬਲਮ ਨਹੀਂ ਕਰਦਾ ਹੋਰ ਕੋਈ ਵੀ ਹੋਵੇ ਇਹ ਨਾ ਕਹੇ ਤਾਂ ਸਿਆਣਿਆਂ ਦਾ ਕੰਮ ਆਲੇ ਲੈਣਾ ਦਾ ਹੈ ਨਹੀਂ ਸਾਡੇ ਦਾ ਜੋ ਉਮਰ ਖਾਣ ਪੀਣ ਲਈ ਹੈ ਇਹ ਨਹੀਂ ਕਰਦਾ ਉਹ ਬੇੜਾ ਦਾ ਕੀ ਪਤਾ ਕਦੋਂ ਆ ਜਾਣਾ ਸਾਰਿਆਂ ਦੇ ਕਾਨੂੰਨ ਇੱਕੋ ਜਿਹਾ ਲਾਗੂ ਨਹੀਂ ਹੈ ਵੀ ਇਹ ਨਿਯਮ ਭੋਗਣੀ ਹੈ ਸਾਰਿਆਂ ਦੇ ਉਹਦੇ ਅੰਦਰ ਸਿਧਾਂਤ ਕੀ ਹੋਇਆ ਸਿਧਾਂਤ ਹੈ ਸਿਧਾਂਤ ਉਹ ਵੀ ਉਹ ਇੱਕੋ ਜਿਹੀ ਹੋਵੇ ਸਾਰਿਆਂ ਦੀ ਉਹਨਾਂ ਦੀ ਮਰਜ਼ੀ ਹੈ ਬੇੜਾ ਨਾ ਬੁਝੀ ਜਿਵੇਂ ਬੜੇ ਜੰਬੰਦ ਕਾਇ ਫਿਰ ਸਿਧਾਂਤ ਤੇ ਕਿਹੜਾ ਲਾਗੂ ਹੈ ਜਿੱਤੇ ਹੁਕਮ ਤਾਂ ਕੋਈ ਸਿਧਾਂਤ ਨਹੀਂ ਹੁੰਦਾ ਜਿੱਤੇ ਮਰਜ਼ੀ ਹੈ ਸਿਧਾਂਤ ਹੁੰਦਾ ਜੀ ਸਿਧਾਂਤ ਮਰਜ਼ੀ ਨੂੰ ਕੰਟਰੋਲ ਕਰਨ ਵਾਸਤੇ ਸਿਧਾਂਤ ਸੰਸਾਰ ਚ ਹੋ ਸਕਦਾ ਸਾਡੀ ਮਰਜ਼ੀ ਉਥਰੀ ਉਥਰੀ ਹੈ ਸਿਧਾਂਤ ਅਸਲ ਦੇ ਵਿੱਚ ਇੱਕ ਲਿਮਟਿਡ ਬੁੱਧੀ ਜਿਹੜੀ ਉਸ ਦਾ ਅਰਥ ਬਣਾਉਂਦੀ ਸਿਧਾਂਤ ਆਪਣੇ ਆਪ ਵਿੱਚ ਬਾਉਂਡਰੀ ਹੁੰਦੀ ਹੈ ਅਜੇ ਬਾਉਂਡਰੀ 'ਚ ਰਹਿਣਾ ਸੰਤੋਖ ਸੰਤੋਖ ਤੱਕ ਕੋਈ ਸਿਧਾਂਤ ਅਸੀਂ ਕਹਿ ਸਕਦੇ ਉਹਨੂੰ ਬਾਉਂਡਰੀ ਹੈ ਸੰਬੰਧ ਕਰ ਸੰਤੋਖ ਤੱਕ ਪਰ ਸੰਤੋਖ ਤੋਂ ਬਾਅਦ ਅਸੀਂ ਤਾਂ ਅੱਗੇ ਜਾਣਾ ਸੰਤੋਖ ਸੰਤੋਖ ਉਧਰ ਟੁੱਟਣੇ ਫਿਰ ਥੋੜਾ ਗਿਆਨ ਚਲਾਇਆ ਉੱਥੇ ਤਾਂ ਵਿਸਫੋਟ ਹੋਣਾ ਮਨ ਕਿਉਂ ਬੈਰਾਗ ਕਰੇਗਾ ਪਹਿਲਾਂ ਬੈਰਾਗੀ ਬਣਾਤਾ ਰਾਗ ਛੱਡ ਕੇ ਬੈਰਾਗੀ ਬਣਾਤਾ ਰਾਗ ਵੀ ਨਹੀਂ ਛੱਡਣਾ ਬੈਰਾਗ ਛੱਡ ਕੇ ਅਨੁਰਾਗੀ ਬਣਨਾ ਅਨੁਰਾਗੀ ਸਾਨੂੰ ਸੌਲਡ ਕਰਨ ਵਾਲਾ ਹੁਕਮ ਦੇ ਪਿੱਛੇ ਚੱਲਣ ਵਾਲਾ ਜੋ ਬਲਾਵੋ ਤੇ ਨਾਨਕ ਦਾਸ ਬੋਲਣ ਵਾਲਾ ਬੁਲਾਉਣਾ ਰਾਗੀ ਤਾਂ ਬੈਰਾਗੀ ਕਰ ਬਣੇ ਬੈਰਾਗੀ ਚੁੱਪ ਕਰ ਬੋਲਦਾ ਹੀ ਨਹੀਂ ਤਾਂ ਮਨ ਬੋਲਦਾ ਜਿੱਤ ਤਾਂ ਪਹਿਲਾਂ ਨਹੀਂ ਬੋਲਦਾ ਸੀ ਮਨ ਵੀ ਬੋਲਣ ਬੋਲਦਾ ਬੋਲਣਾ ਨਹੀਂ ਕੋ ਸਮਝਣਾ ਸਮਝਣਾ ਕਿ ਬੋਲਣਾ ਕੀ ਹੈ ਸੱਚ ਨਹੀਂ ਬੋਲ ਸਕਦਾ ਸੰਸਾਰੀ ਆਦਮੀ ਮੈਂ ਸੰਸਾਰ ਜੋ ਪੜਿਆ ਉਹਨੂੰ ਅਨਪੜਿਆ ਕਰਨ ਵਾਸਤੇ ਚੁੱਪ ਹੋਣਾ ਵੀ ਹੋਣ ਵਾਸਤੇ ਦਾ ਮਤਲਬ ਹੈ ਜੋ ਪੜਿਆ ਉਹਨੂੰ ਅਨਪੜਿਆ ਕਰਨਾ ਸੰਸਾਰ ਜੋ ਪੜਿਆ ਜਿੰਨਾ ਜਦੋਂ ਅਨਪੜਿਆ ਨਹੀਂ ਕਰਦਾ ਉਹਨੂੰ ਭੁੱਲ ਨਹੀਂ ਜਾਂਦਾ ਅਵਿਦਿਆ ਨੂੰ ਭੁੱਲ ਨਹੀਂ ਜਾਂਦਾ ਤੇ ਸੱਚ ਕਿਵੇਂ ਬੋਲਿਆ ਜਾਊਗਾ ਜੇ ਵਿਚਾਰ ਨਹੀਂ ਕਰਦਾ ਤਾਂ ਸੱਚ ਨਹੀਂ ਬੋਲ ਸਕਦਾ ਫਿਰ ਮਨ ਕਿਉਂ ਬਹਿਰਾ ਕਰੇਗਾ ਸਤਗੁਰ ਮੇਰਾ ਖਿਆਲ ਤੇ ਜੇ ਗਾਹ ਜਾਣੇ ਫਿਰ ਸਿਧਾਂਤ ਕਿੱਥੇ ਰਹਿ ਗਏ ਉਹਨਾਂ ਮਤਾਂ ਦੇ ਸਿਧਾਂਤ ਨੇ ਜਿਹਨਾਂ ਮਤਾਂ ਦੇ ਸਿਰਫ ਸੰਤੋਖ ਸ਼ਕਲੀਓ ਆ ਉਹਨਾਂ ਨੇ ਗਲਤੀਆਂ ਵੀ ਵਿੱਚ ਕੀਤੀਆਂ ਹੋਈਆਂ ਨੇ ਕਰਮ ਅਰਥ ਕਾਮ ਨੂੰ ਹੁਣ ਲੋਕ ਨੂੰ ਵਿੱਚ ਰੱਖਿਆ ਹੋਇਆ ਹੈ ਮਾਇਆ ਧਾਰੀਆਂ ਦੇ ਸਿਧਾਂਤ ਹੁੰਦੇ ਨੇ ਮਾਇਆ ਧਾਰੀ ਨੇ ਮਾਇਆ ਧਾਰੀ ਕਿਉਂ ਨਹੀਂ ਹੋ ਸਕਦੇ ਗਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਇਹ ਠਾਏ ਗਿਆਨੀ ਧਿਆਨੀ ਚਤੁਰਪੇਖ ਦੇਖ ਲੋ ਗਿਆਨੀ ਵੀ ਨੇ ਗਿਆਨਵਾਨ ਵੀ ਨੇ ਬਹੁਤ ਹੈ ਸਿਆਣੇ ਵੀ ਨੇ ਚਤੁਰ ਧਿਆਨਧਾਰੀ ਧਿਆਨਧਾਰਨ ਵਾਲੇ ਗਿਆਨੀ ਚਤੁਰਪੇਖ ਪੇਖ ਰਹਿਣ ਨਹੀਂ ਇਹ ਠਾਏ ਇੱਥੇ ਰਹਿ ਕੋਈ ਬੜੇ ਬੜੇ ਸਮਾਧੀ ਲਾਉਣ ਵਾਲੇ ਬੜੇ ਬੜੇ ਗਿਆਨ ਕਰਨ ਵਾਲੇ ਬੜੇ ਬੜੇ ਵੇਦਾਚਾਰੀਆ ਚਾਰੇ ਵੀ ਕੋਈ ਰਿਹਾ ਜੇ ਰਿਹਾ ਹੀ ਨਹੀਂ ਕੋਈ ਫਿਰ ਗੱਲ ਸੱਚੀ ਹੋ ਗਈ ਅਸੀਂ ਰਹਿਣ ਨਹੀਂ ਇਥਾਏ ਇੱਥੇ ਰਹਿਣਾ ਕਿੱਥੇ ਨਹੀਂ ਹੈ ਸਰੀਰ ਜਵਾਬ ਦੇ ਜਾਂਦਾ ਨਾ ਸਰੀਰ ਲਿਮਟਿਡ ਹੈ ਆਤਮਾ ਤਾਂ ਨਹੀਂ ਮਰਦੀ ਸਰੀਰ ਇਹਨਾਂ ਨਾ ਕਿਤੇ ਨਾ ਛਾੜ ਛਾੜ ਸਗਲੀ ਗਈ ਮੂੜ ਤਾਂ ਲਪਟਾਏ ਸਾਰੇ ਛੱਡ ਕੇ ਚਲੇ ਗਏ ਮੂਰਖ ਬਣਿਆ ਫਿਰ ਤੂੰ ਲਿਖਿਆ ਬੈਠਾ ਫਿਰ ਮੈਂ ਵਰਦਾ ਹੀ ਨਹੀਂ ਤੂੰ ਬੰਦੇ ਬੈਠਾ ਮੈਂ ਵਰਦਾ ਹੀ ਸਾੜ ਸਾੜ ਚਲੀ ਗਈ ਸਾਰ ਸਗਲੀ ਗਈ ਮੂਰ ਤਾਂ ਲਪਟਾਏ ਸਾਰੀ ਦੁਨੀਆ ਛੱਡ ਕੇ ਚਲੇ ਗਈ ਸ੍ਰੀ ਤੂੰ ਫਿਰ ਬੰਦੀ ਬੈਠਾ ਵੀ ਅਮਰ ਹੋ ਜੂ ਮੈਂ ਜਿਹੜੇ ਫੇਰ ਵੀ ਬੰਦੀ ਬੈਠੇ ਨੇ ਜੋਗੀ ਹੋਰ ਵਧਾ ਲਾਂਗੇ ਕਰ ਲਾਂਗੇ ਤੇਰੇ ਸਾਹਮਣੇ ਆਏ ਤੇਰੇ ਗੁਰੂ ਸਾਰੇ ਚਲੇ ਗਏ ਤੂੰ ਜੋ ਫੇਰ ਵੀ ਮੂਰਖ ਬਣਿਆ ਬੈਠਾ ਉਸੇ ਲਕੀਰ ਨੂੰ ਪਿੱਟੀ ਜਾਂਦੇ ਵੇ ਹੋ ਸਕਦਾ ਉਹ ਪਹਿਲਾਂ ਤੇਰੇ ਗੁਰੂ ਕਿਉਂ ਨਾ ਹੋਏ ਫਿਰ ਹੋ ਉਹ ਕਦੇ ਮਰ ਗਏ ਤੇਰੇ ਸਾਹਮਣੇ ਮਰ ਵੀ ਗਏ ਫੇਰ ਕਹੀ ਜਾਂਦਾ ਹੋਰ ਹੋ ਸਕਦਾ ਹੈ ਹੋਰ ਸਕਦਾ ਜਿਹੜੇ ਪ੍ਰਚਾਰ ਕਰਦੇ ਨੇ ਜੋ ਮਤ ਉਹ ਜੀ ਸੁਖਣਾ ਨਾੜੀ ਜਾਵੜਦਾ ਫਿਰ ਜੀ ਮਰਦਾ ਹੀ ਕਹੀ ਜਾਂਦੇ ਨੇ ਵਜੇ ਦਾ ਹੋਇਆ ਨਹੀਂ ਮੂੜ ਤਾਂ ਲਪਟਾਏ ਮੂੜ ਕੋਥੀ ਲਪਟਿਆ ਆਇਆ ਫਿਰ ਗੁਰਪ੍ਰੀਏ ਇਹ ਸਾਰੀਆਂ ਮੱਤਾਂ ਵਾਲੇ ਮੂਰਖ ਨੇ ਜਿੰਨੇ ਸੰਤ ਨੇ ਸਭ ਮੂਰਖ ਕਹਿੰਦੇ ਜਿੰਨੇ ਦੇਖੋ ਚਾਰ ਪ੍ਰਕਾਰ ਦੀਆਂ ਪਤਾਂ ਚਾਰੇ ਢੇਲੇ ਸੀ ਬ੍ਰਹਮਾ ਦੇ ਚਾਰਾਂ ਨੇ ਚਾਰ ਮੱਤਾਂ ਬਣਾ ਲਈਆਂ ਮੱਤਾਂ ਬਣਾ ਲਈਆਂ ਅੱਡ ਅੱਡ ਚੇਲੇ ਵਰਗਾ ਦੇ ਚੇਲੇ ਕੰਨ ਦੇ ਮੱਤਾਂ ਅੱਡ ਇਹਦਾ ਮਤਲਬ ਹੈ ਜਿਹੜਾ ਜਿਹਦੇ ਚੇਲੇ ਨੇ ਉਹ ਵੀ ਮਰਨ ਇੱਕ ਸੰਤ ਦੇ ਚੇਲੇ ਨੇ ਚਾਰਾਂ ਦੀ ਮਤ ਮਿਲਦੀ ਨਹੀਂ ਸੰਤ ਵੀ ਮਨਮੁਖ ਸੀ ਗੁਰੂ ਹੈ ਨਹੀਂ ਤੇ ਗੁਰੂ ਬੋਲਦਾ ਤਾਂ ਇੱਕ ਮਤ ਹੁੰਦਾ ਇੱਕ ਮਤ ਸਮਝੇ ਰਾਗੀ ਨਾਦੀ ਬੇਦੀ ਬੋਲੀ ਚਾਰ ਹੋ ਗਏ ਰਾਗੀ ਨਾਦੀ ਵੇਦੀ ਬੋਲੀ ਨਾਦੀ ਕੌਣ ਨੇ ਜਿਹੜੇ ਤੁਹਾਡੀ ਦਾ ਕੇ ਸੁਣਦੇ ਨੇ ਸ਼ਬਦ ਰਾਗੀ ਕੌਣ ਨੇ ਜਿਹੜੇ ਗੁਣਗਾਨ ਕਰਦੇ ਗੁਣ ਸਾਜਣਾ ਤਨ ਤਨ ਪਾਕਤਨ ਸਾਜਣਾ ਜੋ ਹਰ ਗੁਣ ਗਾਏ ਗੁਣੀ ਜਨ ਬਣਦੇ ਹੋ ਰਾਗੀ ਹੋ ਗਏ ਪਾਸਨ ਚ ਕੋਈ ਨਹੀਂ ਹੋਇਆ ਰਾਗੀ ਨਾਦੀ ਜਿਹੜੇ ਨਾਲ ਸੁਣਦੇ ਨੇ ਜਿਵੇਂ ਸਿੱਧ ਸੁਣਦੇ ਸੀ ਸਰੀਰ ਦੇ ਆਵਾਜ਼ ਸੁਣਦੇ ਨੇ ਬੇਦੀ ਗਿਆਨ ਕਰਦੇ ਨੇ ਫਿਰ ਪੜ੍ਹ ਕੇ ਪੜਨ ਹੋਗੇ ਉਹ ਨਹੀਂ ਚੁੱਪ ਇਹ ਪਾਇਆ ਤੇ ਨਹੀਂ ਪਾਇਆ ਉਹ ਜੋ ਬਣੇ ਚਾਰ ਹੋ ਗਏ ਨਾ ਰਾਗੀ ਨਾਦੀ ਬੇਦੀ ਮੋਨੀ ਸਭ ਜਮ ਕੇ ਪਟੇ ਲਗਾਏ ਸਾਰਿਆਂ ਨੇ ਜਮਦੇ ਪਟੇ ਗਲ ਚ ਪਾਏ ਨੇ ਸਾਰਿਆਂ ਨੇ ਮਰ ਜਾਣਾ ਕੋਈ ਵੀ ਬਾਤ ਨਹੀਂ ਹੈ ਰਹਿ ਕੌਣ ਗਿਆ ਬਚਿਆ ਕੌਣ ਕਰੂ ਇਹ ਸੰਤ ਦੱਸਣ ਕਿਹੜਾ ਬਚਿਆ ਫਿਰ ਚਾਰੇ ਕਰੀਏ ਜੋ ਪੰਜਵੀਂ ਦੱਸੋ ਕਿਹੜੀ ਹੈ ਤੁਹਾਡੀ ਬਾਕੀ ਪੰਜਵੀਂ ਤਾਂ ਆਹੀ ਹੈ ਗੁਰਮਤਾ ਕਰ ਜਿਹਦੇ ਤਾਂ ਰਾਗੀ ਆ ਗਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕੀਰਤਨ ਕਰਦੇ ਰਾਗੀ ਨੇ ਇਹ ਆ ਗਏ ਦਾਦੀ ਆ ਗਏ ਜਿਹੜੇ ਨਾ ਸੁਣਦੇ ਨੇ ਸਮਾਧੀ ਲਾ ਕੇ ਬੇਦੀ ਆ ਗਏ ਜਿਹੜੇ ਗਿਆਨ ਦਾ ਕਥਾ ਬਾਜ ਕਰਦੇ ਨੇ ਕਥਾ ਬਾਜ ਕਰਦੇ ਨੇ ਗੁਰਦੁਆਰਿਆਂ 'ਚ ਇਹ ਬੇਦੀ ਆ ਗਏ ਬਾਕੀ ਕੋਈ ਮੋਨੀ ਆ ਗਏ ਜਨ ਪਾਇਆ ਤੇ ਨਹੀਂ ਪਾਇਆ ਸੰਤ ਨੇ ਜੋ ਹੋਰ ਭੋਰਿਆਂ ਵਾਲੇ ਆ ਗਏ ਆ ਇਹਨਾਂ ਦੇ ਵੀ ਹੈਗੇ ਨੇ ਬਥੇਰੇ ਜਨ ਪਾਇਆ ਤੇ ਨਹੀਂ ਪਾਇਆ ਵਾਲੇ ਸਭ ਜੰਮ ਕੇ ਪਟੇਲ ਹੋਏ ਸਾਰੇ ਜੰਮਲ ਮਰਦ ਤੇ ਗੁਰਮਤਿ ਦਾ ਕੋਈ ਵੀ ਜਾਣੂ ਨਹੀਂ ਬਾਸ ਕੋਈ ਵੀ ਨਹੀਂ ਹੈ ਗੁਰਪ੍ਰਸਾਦ ਸਿੰਘ ਭੋਰਿਆਂ ਵਾਲੇ ਦਾ ਸਾਰੇ ਵਿੱਚੇ ਆ ਗਏ ਗੁਰਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਰ ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਪਾਸ ਇਹ ਉਸ ਗਿਆਨ ਪੱਲੇ ਪੈ ਗਿਆ ਨਾ ਗੁਰਬਾਣੀ ਤੇ ਸਮਝ ਆ ਗਈ ਉਹ ਗੁਰ ਪ੍ਰਸਾਦ ਮਿਲ ਗਿਆ ਸਭ ਉਹ ਗਿਆਨ ਦੀ ਕਿਰਪਾ ਨਾਲ ਭਾਵੇਂ ਕੋਈ ਭਜ ਇਧਰੋਂ ਚਾਰਾਂ ਕੈਡਾ ਕਰ ਗਿਆ ਚੋਦੀ ਕੋਈ ਨਹੀਂ ਭਜਦਾ ਚਾਰਾਂ ਕੈਡਾ ਕਰੀਆਂ ਦੀ ਥਾ ਪਾ ਲੈਂਦਾ ਜਿਹਨੂੰ ਗਿਆਨ ਹੈ ਜਦੋਂ ਇੱਥੇ ਕੁਛ ਨਹੀਂ ਚਾਰ ਕੈਡਾ ਗਿਆ ਚਾਰਾਂ ਦੇ ਵਿੱਚ ਕੁਛ ਨਹੀਂ ਜਦੋਂ ਆਪੇ ਇਹ ਕਹਿੰਦਾ ਇਹਦਾ ਮਤਲਬ ਚਾਰਾਂ ਤੋਂ ਉੱਪਰ ਉੱਠ ਗਿਆ ਹੁਣ ਨੂੰ ਸਮਝ ਆ ਦੀ ਲੋਕ ਤਾਂ ਨੂੰ ਉੱਥੇ ਟੇਕੀ ਜਾਂਦੇ ਨੇ ਤੇ ਡਰੀ ਜਾਂਦੇ ਨੇ ਜਾ ਕੇ ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਸ਼ਿਵਜੀ ਦਾ ਨਾਮ ਸੁਣ ਕੇ ਲੋਕ ਡਰ ਜਾਂਦੇ ਨੇ ਕਹਿੰਦਾ ਕੌਣ ਹੈ ਜਿਹੜਾ ਕਹਿੰਦਾ ਸ਼ਿਵਜੀ ਤੋਂ ਉੱਪਰ ਖੜਾ ਹੋ ਸ਼ਿਵ ਜੀ ਦਾ ਕੋਈ ਡਰ ਨਹੀਂ ਹੈ ਸ਼ਿਵ ਦਾ ਡਰਿਆ ਹੋਇਆ ਆਪ ਨੂੰ ਪਤਾ ਹੈ ਸ਼ਿਵਜੀ ਦਾ ਕਾ ਤੋਂ ਡਰਦਾ ਹੈ ਸ਼ਿਵ ਜੀ ਤਾਂ ਉਹਨੂੰ ਡੋਲਦਾ ਹੈ ਜਿਹੜਾ ਬੋਲ ਰਿਹਾ ਉਹਨੂੰ ਡੋਲਦਾ ਹੈ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਜਿਹੜਾ ਬੋਲਦਾ ਨਾ ਇਹ ਕਹਿੰਦਾ ਸ਼ਿਵ ਜੀ ਤਾਂ ਉਹਨੂੰ ਡੋਲਦਾ ਫਿਰਦਾ ਵੀ ਉਹ ਜਿਹਾ ਮੈਨੂੰ ਮਿਲੇ ਉਹ ਬ੍ਰਹਮ ਗਿਆਨੀ ਹੈ ਜਿਹੜਾ ਬੋਲਦਾ ਇੱਥੇ ਜਿਹੜਾ ਸ਼ਿਵ ਜੀ ਤੋਂ ਉੱਪਰ ਬੋਲਦਾ ਉਹ ਸ਼ਿਵ ਜੀ ਦਾ ਸ਼ਿਵ ਜੀ ਨੂੰ ਡੋਲਦਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਮੈਂ ਬੋਲਦਾ ਫਿਰਦਾ ਮੁਕਤੀ ਦਾ ਉਹ ਚਾਹੁੰਦਾ ਆਪ ਮੈਨੂੰ ਮਿਲੇ ਕਿ ਸ਼ਿਵਜੀ ਕੌਣ ਹੈ ਸ਼ਿਵਜੀ ਨਾਦੀ ਹੈ ਸ਼ਿਵਜੀ ਕੌਣ ਹੈ ਨਾਦੀ ਹੈ ਨਾ ਸੁਣਦਾ ਨਾ ਪੰਡਤ ਕੌਣ ਹੈ ਪੰਡਤ ਵੇਦੀ ਹੈ ਨਾਨਕ ਆਏ ਸਫਲ ਤੇ ਸ਼ਬਦੀ ਕੌਣ ਨੇ ਸ਼ਬਦੀ ਨੇ ਉਹ ਜਿੱਡੇ ਕੱਪੜੇ ਵਾਲੇ ਵਾਲਾ ਵਾਲੇ ਸਨ ਸ਼ਬਦ ਉਚਾਰਨ ਕਰਕੇ ਰੱਟਣ ਯੋਗ ਵਾਲੇ ਚਿੱਟੇ ਚਿੱਟੇ ਜਿੰਨ ਕੇ ਕੱਪੜੇ ਮੈਰੇ ਤੇ ਕਠੋਰ ਜੀਓ ਜਿਨ੍ਹਾਂ ਨੇ ਉਹ ਬਾਣਾ ਵੇਲੀ ਚਾਰ 108 ਨੇ ਜਿਹੜੇ ਸਾਈ ਬਣ ਗਿਆ ਤੇ ਚਾਰ ਮਾਲਾ ਮਿਲ ਕੇ ਵੈਸ਼ਨੂ ਪਿਆ ਤੋਂ ਕਿਹਾ ਪਿਆ ਮਾਲਾ ਮੇਲੀ ਚਾਰ ਜਿਹਨੂੰ ਕਬੀਰ ਕਹਿੰਦਾ ਜਪਤੀ ਕਿ ਸ਼ਬਦ ਲੈ ਲੈਂਦੇ ਨੇ ਉਹ ਉਚਾਰਨ ਕਰਕੇ ਅਜਿਵੇਂ ਸਾਡੇ ਦੱਸਿਆ ਹੈ ਸ਼ਬਦ ਦੀ ਕਮਾਈ ਕਰੋ ਜਿਹੜੇ ਕਰਦੇ ਨੇ ਸਾਰ ਇਹੀ ਕਰਦੇ ਨੇ ਸ਼ਬਦੀ ਨੇ ਮੋਨੀ ਸਭ ਜਮ ਕੇ ਪਟੇ ਲਗਾਏ ਉਹ ਬਿਆਸਾ ਵਾਲੇ ਤਾਂ ਕੁਝ ਵੀ ਨਹੀਂ ਉਹ ਤਾਂ ਦੋਏ ਪਾਸੇ ਨੇ ਉਹ ਤਾਂ ਸ਼ਬਦੀ ਵੀ ਨੇ ਨਾਦੀ ਵੀ ਨੇ ਉਹਦਾ ਦੋਏ ਨੇ ਸਮਾਧੀ ਵੀ ਲਾਉਂਦੇ ਨੇ ਉਹ ਵੀ ਕਰਦੇ ਨੇ ਉਹ ਤਾਂ ਕੁਝ ਵੀ ਨਹੀਂ ਹਣ ਉਹ ਤਾਂ ਸਮਝੇ ਨਹੀਂ ਹੈ ਇਹਦੇ ਜਿੱਥੇ ਕੱਪੜੇ ਵਾਲੇ ਨੇ ਨਾ ਸੰਤ ਆਪਣੇ ਸਿੱਖਾਂ ਦੇ ਵਿੱਚ ਇਹ ਸਾਰੇ ਸ਼ਬਦ ਦੀ ਕਮਾਈ ਕਰਦੇ ਨੇ ਤਾਂ ਵਾਲਾ ਫਿਰ ਕੇ ਇਹ ਸਾਰੇ ਸ਼ਬਦੀ ਨੇ ਇਹ ਜੰਮ ਕੇ ਬੜੇ ਲਖਾਏ ਨੇ ਨਾ ਸਾਰਿਆਂ ਨੇ ਗੁਰਬਾਣੀ ਨਹੀਂ ਜਾਣਦੇ ਗੁਰਬਾਣੀ ਦੇ ਅਰਥਾਂ ਦੇ ਵੀ ਸਮਝ ਨਹੀਂ ਆਇਆ ਇਹ ਚੇਲੇ ਵੀ ਪਿੱਛੇ ਹੋਰ ਕੈਟਾਗਰੀ ਦੇ ਨੇ ਉੱਥੋਂ ਹੀ ਆਏ ਹੋਏ ਨੇ ਗੁਰਬਾਣੀ ਦਾ ਨੇ ਇਹਦਾ ਕਿਰਪਾਨ ਭਾਈ ਹੈ ਰੋਟੀ ਵਾਸਤੇ ਨਾਲ ਸਿੱਖ ਨੇ ਨਾ ਸਿੱਖੀ ਬਿਨਾ ਕੋ ਪੁੱਛਦਾ ਨਹੀਂ ਸਿੱਖੀ ਦਾ ਹੜ ਕਰ ਲਈ ਸਿੱਖ ਦਾ ਬਣੇ ਨਹੀਂ ਸਿੱਖ ਬਣਦੇ ਤਾਂ ਪਿਛਲੀ ਛੱਡ ਦਿੰਦੇ ਬਾਲਾ ਦਾ ਆਪਣੀ ਉਹੀ ਰੱਖੀ ਹੈ ਇੱਕ ਸਿੱਖੀ ਤੇ ਦੂਈ ਸਿੱਖੀ ਛੱਡ ਦੇ ਦੂਈ ਨੇ ਛੱਡਦੀ ਨਹੀਂ ਹੁੰਦੀ ਪਿਛਲੀ ਨਹੀਂ ਜਿਹੜੀ ਹੈ ਗੱਡੀ ਹੋਵੇ ਚਲਾਉਂਦੇ ਨੇ ਸੰਤਾਂ ਨੇ ਤੇ ਸੰਤ ਨੂੰ ਨਹੀਂ ਕਿਵੇਂ ਰਹਿ ਗਏ ਸਿੱਖ ਕਿਵੇਂ ਨਾ ਬਣੇ ਸਿੱਖ ਨਹੀਂ ਬਣੇ ਗੁਰੂ ਦੇ ਰੋਟੀਆਂ ਕਰਕੇ ਫੇਰ ਬੋਲਦੇ ਫੇਰ ਬੋਲਦੇ ਰੋਟੀ ਵਾਸਤੇ ਦੁਆ ਵੀ ਅਧਰਾ ਦੇ ਤਾਂ ਸਿੱਖ ਹੋ ਤੂੰ ਨਹੀਂ ਕੁਰਬਾਨ ਦੇ ਕੇ ਰੋਟੀ ਮਿਲਦੀ ਕੁਰਬਾਨ ਦੇ ਕੇ ਰੋਟੀ ਮਿਲਦੀ ਹੈ ਕੜਾਵਾ ਮਿਲਦਾ ਨਾਨਕ ਆਏ ਸਫਲ ਤੇ ਜਾ ਕੋ ਪ੍ਰੇਮ ਸੁਹਾਗ ਨਾਨਕ ਆਏ ਸਫਲ ਤੇ ਨਾਨਕ ਕਹਿੰਦਾ ਉਹ ਆਏ ਉਹਨਾਂ ਦਾ ਆਉਣਾ ਹੀ ਸਫਲ ਹੈ ਸੰਸਾਰ ਦੇ ਵਿੱਚ ਜਾ ਕੇ ਪ੍ਰੀਅ ਸੁਹਾਗ ਜਿਨ੍ਹਾਂ ਦੇ ਸੁਹਾਗ ਹੈ ਜਿਹੜਾ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਰਾਜਾ ਰਾਮ ਪਤਾਰਾ ਆ ਗਿਆ ਪ੍ਰੀਅ ਸੁਹਾਗ ਜਿਨ੍ਹਾਂ ਦੇ ਸ਼ਬਦ ਗੁਰੂ ਘਰ ਪ੍ਰਗਟ ਹੋ ਗਿਆ ਸੁਰਤ ਸ਼ਬਦ ਦਾ ਫੇਲ ਹੋ ਗਿਆ ਜਿਨ੍ਹਾਂ ਦੇ ਅੰਦਰ ਬਾਣੀ ਤੁਰਕੀ ਪ੍ਰਗਟ ਹੋ ਗਈ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹਨਾਂ ਦਾ ਆਉਣਾ ਜਿਨ੍ਹਾਂ ਨੇ ਬਾਣੀ ਦੀ ਸੱਚ ਜਿਨ੍ਹਾਂ ਨੇ ਸੱਚ ਕਥਨ ਨਹੀਂ ਕੀਤਾ ਸੱਚ ਬਖਾਨਿਆਂ ਨਹੀਂ ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਸਫਲ ਨਹੀਂ ਬਣਿਆ ਬਾਣੀ ਰਚਣੀ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਤੈਨੂੰ ਗੁਰੂਆਂ ਨੇ ਬਾਣੀ ਨਹੀਂ ਰਚੀ ਛੇਵੇਂ ਬਾਸ਼ਾ ਨੇ ਸੱਤਵੇਂ ਅੱਠਵੇਂ ਨੇ ਕੋਈ ਬਾਣੀ ਨਹੀਂ ਰਚੀ ਪਰ ਬਾਣੀ ਦੀ ਵਿਆਖਿਆ ਕੀਤੀ ਰਾਜ ਸਕਦੇ ਸੀ ਨਹੀਂ ਰਚੀ ਵਰਜੀ ਹੈ ਲੋੜ ਨਹੀਂ ਸੀ ਬਾੜੇ ਰਚਨੇ ਕੋਈ ਨਹੀਂ ਕਰਦੇ